ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਨ ਹੁਣ ਨਜੀਕ ਖੁਦਾ ਦੇ ਭੇਦ ਨਾ ਕਿਸੇ ਦੇਣ ਸਬਰ ਅੰਦਰ ਸਾਬਰੀ ਜਿਹੜਾ ਸਾਬਰੀ ਹੈ ਸਬਰ ਵਾਲੇ ਨੂੰ ਕਹਿੰਦੇ ਨੇ ਸੰਤੋਖੀ ਉਹ ਸੰਤੋਖੀ ਸੰਤੋਖ ਦੇ ਦਾਇਰੇ 'ਚ ਰਹਿੰਦਾ ਸੰਤੋਖ ਦੇ ਦਾਇਰੇ ਤੋਂ ਬਾਹਰ ਨਹੀਂ ਜਾਂਦਾ ਜੇ ਬਾਹਰ ਚਲਾ ਗਿਆ ਸੰਤੋਖੀ ਨਹੀਂ ਰਿਹਾ ਉਹ ਸੰਤੋਖ ਦੀ ਕਾਰਤੀ ਜਿਹੜੀ ਸੀਦਾ ਦੇ ਆਲੇ ਦੁਆਲੇ ਗੱਡੀ ਸੀ ਲਛਮਣ ਲਕਸ਼ਮਣ ਰੇਖਾ ਉਹ ਲਕਸ਼ਮਣ ਨੇ ਕਾਹਨੂੰ ਕੱਢੀ ਰਾਮਚੰਦਰ ਕੱਢਦਾ ਹੁੰਦਾ ਉਹ ਲਕਸ਼ਮਣ ਲਕਸ਼ਮਣ ਦੇ ਆਲੇ ਦਾਲੇ ਤਾਂ ਕੱਢੀ ਦੀ ਹੈ ਇਹ ਲਕਸ਼ਮਣ ਕੱਢਦਾ ਇਹਨਾਂ ਦਾ ਉਹ ਦੇ ਆਲੇ ਦਾਲੇ ਕੱਢੀ ਦੀ ਵੀ ਤੂੰ ਅੰਦਰ ਰਹੀ ਭਾਰਤੀ ਸਿੱਧਾ ਬਾਹਰ ਚਲੇ ਗਿਆ ਤਾਂ ਹੀ ਤਾਂ ਸੀਤਾ ਉਹ ਲੈ ਗਿਆ ਰਾਵਣ ਸੀਤਾ ਬੰਦ ਕਰਤੀ ਉਹ ਜੇ ਲਕਸ਼ਮਣ ਨਾਲ ਬੰਦ ਹੁੰਦਾ ਫਿਰ ਰਾਵਣ ਕਿਵੇਂ ਲੈ ਜਾਂਦਾ ਲਕਸ਼ਮਣ ਬਾਹਰ ਘੜਦਾ ਮੂਰਖਾਂ ਨੇ ਪੰਡਤ ਨੇ ਬਾਹਰ ਕੱਢਤਾ ਨਾ ਲక్ష్మణ ਸੀ ਨੂੰ ਲੈ ਗਿਆ ਕੱਲੀ ਛੱਡਤੀ ਉਹ ਲక్ష్మణ ਨਾਲ ਰੱਖੀਦਾ ਹੁੰਦਾ ਮਨ ਬੁੱਧੀ ਰੱਖੀ ਰੱਖੀਦੇ ਨੇ ਪਤਾ ਲੱਗਿਆ ਸਮਝੋ ਦੰਦਾ ਉਹ ਰਾਮ ਕੱਢ ਕੇ ਜਾਂਦਾ ਕਾਰ ਪਰ ਰਾਮ ਨੂੰ ਇਹਨੇ ਅਕਲ ਕਿੱਥੇ ਸੀ ਪਿਆ ਤਾਂ ਇਹਨਾਂ ਨੇ ਜਾਣ ਕੇ ਬੇਅਕਲ ਬਣਾਤਾ ਪਰ ਰਾਮ ਦੀ ਤਾਂ ਅਕਲ ਠੀਕ ਸੀ ਰਾਮ ਤਾਂ ਸੁਣ ਛੱਡ ਕੇ ਗਿਆ ਉਹਨੇ ਕਿਹਾ ਵੀ ਤੈਨ ਨਹੀਂ ਜਾਣਾ ਸੀਤਾ ਨੂੰ ਛੱਡ ਕੇ ਜੋ ਮਰਜੀ ਹੋ ਜਵੇ ਰਾਮ ਦੀ ਗੱਲ ਪਲਟਤੀ ਸੀਤਾ ਤੋਂ ਪਲਟਾਈ ਹੈ ਸੀਤਾ ਕੌਣ ਹੈ ਪੜਨ ਦੀ ਅਕਲ ਹੈ ਸੀਤਾ ਪੜਨ ਦੀ ਅਕਲ ਨੇ ਰਾਮ ਦੀ ਜਿਹੜੀ ਅਕਲ ਸੀ ਪਲਟਤੀ ਪੰਡਤ ਨੇ ਬਾਟ ਪਾੜਤੀ ਪੰਡਤ ਨੇ ਬਾਟ ਪਾੜਤੀ ਰਾਮ ਦੀ ਕੀਤੀ ਥਲਤੀ ਤਾਂ ਸੀਤਾ ਚਲੀ ਗਈ ਐ ਬਾਟ ਪਾੜੀ ਆ ਪੰਡਤ ਨੇ ਉਹ ਤੋਂ ਵੀ ਕਹਾਤਾ ਰਾਮ ਤੋਂ ਵੀ ਫਿਰ ਲక్ష్మణ ਫਿਰ ਸੀਤਾ ਨੇ ਪ੍ਰੈਸ ਕੀਤਾ ਲక్ష్మణ ਨੂੰ ਉਹ ਸੀਤਾ ਪੰਡਤ ਦੀ ਅਕਲ ਹੈ ਪੰਡਤ ਦੇ ਦਿਮਾਗ 'ਚ ਖਿਆਲ ਆਉਂਦਾ ਫਿਰ ਬਸ ਸਾਰੀ ਰਮਾਨ ਦਾ ਸਤਿਆਨਾਸ਼ ਕਰਤਾ ਫਿਰ ਜੁਗੋ ਜੁਗੋ ਟਲ ਜਿਹੜੀ ਰਾਮ ਕਥਾ ਸੀ ਉਹ ਜੁਗੋ ਜੁਗੋ ਨਹੀਂ ਰਹਿਣ ਦਿੱਤੀ ਰਾਮ ਕਥਾ ਜੁਗੋ ਜੁਗੋ ਟਲ ਸੀ ਜਿਹੜੀ ਉਹ ਉਹਦਾ ਨਾਸ ਕਰਕੇ ਰੱਖਦਾ ਬਣਦਾ ਆਪਣੀ ਅਕਲ ਵਰਤ ਲਈ ਵਿਦਵਾਨ ਨੇ ਵਿਦਵਾਨਾਂ ਦੀ ਅਕਲ ਹੈ ਨਾ ਇੱਥੇ ਆਈ ਤਾਂ ਹੀ ਡਿਫਰੈਂਸ ਹੈ ਰਮਾਇਣ ਦੇ ਵਿੱਚ ਹਾਂਜੀ ਸਬਰ ਅੰਦਰ ਸਾਵਰੀ ਤਨ ਐਵੇਂ ਜਾਲੇਨ ਤਨ ਐਵੇਂ ਜਾਲੇਨ ਐਵੇਂ ਹੀ ਜਿਹੜਾ ਤਨ ਹੈ ਆਪਣਾ ਨਾ ਅੰਦਰ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਜਾਲ ਦਿੰਦੇ ਨੇ ਅੰਦਰ ਹੀ ਸੜ ਦਿੰਦੇ ਨੇ ਅੰਦਰ ਹੀ ਸਾੜਨੇ ਤਨ ਨੂੰ ਹਿਰਦੇ ਨੂੰ ਪਰਦੇਸੀ ਕੇ ਘਾਕਰ ਚਾਹੁੰਦੇ ਸਲਾਗਾ ਗਿਆਨ ਪ੍ਰਚੰਡ ਜਦ ਹੁੰਦਾ ਅੰਦਰੇ ਸੜ ਜਾਂਦਾ ਸਭ ਕੁਝ ਗਿਆਨ ਦੀ ਪ੍ਰਚੰਡਤਾ ਨਾਲ ਅਗਿਆਨਤਾ ਸਾਰੀਓ ਸੜ ਜਾਂਦੀ ਹੈ ਉਹ ਸੂਰਜ ਨਿਕਲਦਾ ਹਨੇਰਾ ਸਾਰੇ ਸੜ ਜਾਂਦਾ ਹੈ ਸੜ ਕੇ ਜਲਣ ਲੱਗ ਜਾਂਦਾ ਕੋਈ ਚੀਜ਼ ਜਲਦੀ ਹੈ ਰੋਸ਼ਨੀ ਪੈਦਾ ਹੁੰਦੀ ਹੈ ਹਾਂਜੀ ਤਾਨੇ ਵੇ ਜਾ ਲੈਣ ਹੁਣ ਨਦੀਜ ਖੁਦਾਏ ਦੇ ਭੇਦ ਨਾ ਕਿਸੇ ਦੇਣ ਉਹਨਾਂ ਜੀ ਖੁਦਾ ਦੇ ਖੁਦਾ ਦੇ ਨੇੜੇ ਹੁੰਦੇ ਹੋਏ ਵੀ ਇਹ ਦਾਵਾ ਨਹੀਂ ਕਰਦੇ ਅਸੀਂ ਖੁਦਾ ਦੇ ਨੇੜੇ ਭੇਦ ਨਾ ਕਿਸੇ ਦੇਣ ਉਹ ਭੇਦ ਹੀ ਆ ਹੋਰ ਭੇਦ ਕੀ ਹੈ ਕਹਿੰਦੇ ਨਹੀਂ ਉਹ ਕਹਿਣਗੇ ਉਹ ਭੇਦ ਤਾਂ ਹੀ ਹੁੰਦਾ ਬੋਲਣ ਵਾਲੇ ਭੇਦ ਆਊ ਹੋਰ ਗੱਲ ਨਾ ਆਊਗਾ ਕਹਿਣ ਵਾਲੇ ਭੇਦ ਆਊਗਾ ਹੋਰ ਕਿਵੇਂ ਆਊਗਾ ਹੁਣ ਜੀ ਖੁਦਾ ਦੇ ਕੀ ਹੈ ਆਪੇ ਪਰਮਾਤਮਾ ਨੇ ਕਹਿੰਦੇ ਨਹੀਂ ਪਰ ਅਸੀਂ ਪਰਮਾਤਮਾ ਜਿੰਨੀ ਆਤਮ ਜਾਣਿਆ ਪਰਮਾਤਮ ਸੋਈ ਫਿਰ ਇਹ ਕਹਿੰਦੇ ਨਹੀਂ ਪਰਮਾਤਮਾ ਸੀ ਹਾਂ ਦਾਸ ਕਹਿੰਦੇ ਨੇ ਆਪਾਂ ਦਾਸ ਕਹਿੰਦੇ ਨੇ ਉਹ ਤਾਂ ਮੰਨ ਲਈ ਨਾ ਗੱਲ ਨਹੀਂ ਆਤਮ ਜਾਣਿਆ ਪਰਮਾਤਮ ਸੋਈ ਪਰ ਪਰਮਾਤਮ ਆਪਣੇ ਆਪ ਨੂੰ ਕਹਿੰਦੇ ਨਹੀਂ ਇਹ ਨਹੀਂ ਕਹਿੰਦੇ ਦਾਸ ਕਹੀ ਜਾਂਦੇ ਨੇ ਭੇਦ ਨਹੀਂ ਦਿੰਦੇ ਉਹ ਭੇਦ ਦਾ ਮਤਲਬ ਇਹ ਹੈ ਹੰਕਾਰ ਪੈਦਾ ਹੋ ਜਾਊਗਾ ਉਹ ਡੁਪਲੀਕੇਟ ਹੈ ਕਹਿਣ ਲੱਗ ਜਾਣਗੇ ਇੱਥੇ ਅੱਗੇ ਸਿਆਪਾ ਪਾਇਆ ਇਹਨਾਂ ਨੇ ਹੋਰ ਜੇ ਮਾੜੀ ਜੀ ਗੱਲ ਕਹਿਤੀ ਤਾਂ ਦੁਆ ਨੇ ਜਿਹੜੇ ਜਲਦੀ ਨੇ ਨਾ ਬੰਦੇ ਠੱਗ ਉਹਨਾਂ ਨੂੰ ਮੌਕਾ ਮਿਲ ਜੂਗਾ ਤਾਂ ਨਹੀਂ ਕਹਿੰਦੇ ਉਹਦਾ ਅੱਗੇ ਹੀ ਮਾਨ ਨਹੀਂ ਹੈਗੇ ਉਹਦਾ ਪਹਿਲਾਂ ਹੀ ਬਹੁਤ ਅੱਗੇ ਖੜੇ ਨੇ ਉਹ ਤਾਂ ਕਹਿੰਦੇ ਨੇ ਕਿ ਤੋਂ ਮਾੜੀ ਜੀ ਹਵਾ ਨਿਕਲ ਜਾਈਦੀ ਹੈ ਤਾਂ ਫਿਰ ਅਸੀਂ ਚੱਕ ਲਾਂਗੇ ਉਹਨਾਂ ਦਾ ਤਾਂ ਚਿਪਟੇ ਵਾਲੇ ਬੈਠੇ ਨੇ ਜਦੇ ਚੱਕਣ ਨੂੰ ਬੋਲੀ ਇੱਕ ਬੋਲ ਨਿਕਲਿਆ ਚਾਹੀਦਾ ਗੁਰਬਾਣੀ ਦਾ ਜਦੇ ਚੱਕ ਲੈਣਾ ਉਹਨਾਂ ਨੇ ਜਲਸੇ ਵਾਲੇ ਉਹ ਤਾਂ ਉਹ ਨੇ ਹਾਂਜੀ